ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਯੋ ਅੰਗੇ ਸਭ ਜਗ ਆਇਆ ਆਖੈ ਗੰਗੇ ਕਾਲ ਭਇਆ ਕੰਖ ਹੈ ਕੱਕਨ ਨੂੰ ਕਰਨਾ ਕੰਖ ਹੈ ਕੰਖ ਹੈ ਗੰਗੇ ਕਾਲ ਭਇਆ ਭਇਆ ਕੱਗੈ ਕਾਲ ਭਇਆ ਅਯੋ ਅੰਗੇ ਸਭ ਜਗ ਆਇਆ ਕੰਖ ਹੈ ਗੰਗੇ ਕਾਲ ਭਇਆ ਕਾਲ ਹੀ ਕਾਲ ਭਇਆ ਕਾਲ ਭਇਆ ਕੰਗੇ ਕਾਲ ਪਿਆ ਭਇਆ ਅਈਓ ਅਈਏ ਲਫ਼ਜ਼ ਅਈਏ ਬਈਏ ਹੈ ਨਾ ਤੇ ਅਈਏ ਹੁਣ ਆਈ ਹੈ ਅਈਓ ਆਇਆ ਹੈ ਆਇਓ ਅੰਗੇ ਸਭ ਜਗ ਆਇਆ ਕਾਖਾ ਕੰਗੇ ਕਾਲ ਪਿਆ ਅਈਓ ਆਇਆ ਜੀਵ ਜਿਹੜਾ ਇਹ ਸਾਬਤ ਦਾ ਸਾਬਤ ਨਹੀਂ ਆ ਗਿਆ ਜੱਗ ਦੇ ਵਿੱਚ ਇਹ ਅੱਗੇ ਆਪਣਾ ਅੰਗ ਟੱਚ ਕੀਤਾ ਇਹਨੇ ਸੰਸਾਰ ਦਾ ਆਪਣਾ ਅੰਗ ਜੋੜਿਆ ਪੂਰਾ ਨਹੀਂ ਜੋੜਿਆ ਆਪਣੇ ਵਿੱਚੋਂ ਆਪਣਾ ਅੰਗ ਪੈਦਾ ਕੀਤਾ ਅੰਗ ਦਾ ਨਾਮ ਅੰਗ ਆਹੀ ਹੈ ਨਾਨਕ ਦਾ ਹੀ ਅੰਗ ਹੈ ਉਹ ਅੰਗ ਸੰਗਰੀ ਆਪਾਂ ਕਹਿੰਦੇ ਇਹ ਜਿਹੜੀ ਆਤਮਾ ਸਰੀਰ ਦੇ ਅੰਗ ਸੰਗ ਰਹਿੰਦੀ ਹੈ ਜਿੰਨਾ ਜਿਹੜੇ ਸਰੀਰ ਦੇ ਅੰਗ ਸੰਗ ਦਾ ਸਰੀਰ ਤੁਰਦਾ ਫਿਰਦਾ ਜਦ ਸੰਗ ਛੋੜ ਦਿੰਦੀ ਹੈ ਆਪਣਾ ਅੰਗ ਪਿੱਛੇ ਹਟਾ ਲੈਂਦੀ ਹੈ ਇਹਦੀ ਸੰਗ ਤੇ ਟੁੱਟ ਜਾਂਦੀ ਹੈ ਇਹ ਮਿੱਟੀ ਦੀ ਮਿੱਟੀ ਹੋ ਜਾਂਦੀ ਆਇਆ ਜਦ ਸਾਰਾ ਜਗ ਵਿੱਚ ਆਇਆ ਮਾਇਆ ਦੇ ਵਿੱਚ ਆਇਆ ਪਰ ਪੂਰੇ ਦਾ ਪੂਰਾ ਨਹੀਂ ਜੀ ਮਾਇਆ ਚ ਹੋਇਆ ਇਹਨੇ ਆਪਣਾ ਅੰਗ ਲਿਪਤ ਕੀਤਾ ਅੱਧਾ ਲਿਪਤ ਹੋਇਆ ਅੱਧਾ ਲਿਪਤ ਹੋਇਆ ਦੀ ਕੀ ਲੱਭੋ ਕਹਿੰਦੇ ਜੇ ਪੰਕਤੀ ਔਰ ਨੂੰ ਆਇਆ ਹੈ ਵਿੱਚ ਪਰ ਅੰਗ ਕਰਕੇ ਆਇਆ ਆਪਣਾ ਅੰਗ ਹਿੱਸਾ ਆਇਆ ਕੰਖਾ ਕਹਿੰਦਾ ਮਾਇਆ ਦੀ ਭੁੱਖ ਕਾਂਖਸ਼ਾ ਅੱਖਾਂ ਕੰਗਾ ਕੰਗਾ ਆ ਜਿਹੜਾ ਸਰੀਰ ਸੀ ਨਾ ਅੱਗੇ ਦੇ ਨਾਲ ਜੁੜਿਆ ਜਿਹੜੇ ਨਾਲ ਜਿਹਦੇ ਨਾਲ ਜੁੜਿਆ ਹੋਇਆ ਅੱਗੋਂ ਕੰਗਾ ਹੈ ਮਿੱਟੀ ਦੀ ਦੇਹ ਕੰਗੇ ਹੈ ਜਿਹੜਾ ਜੁੜਿਆ ਉਹ ਅੱਗੇ ਹੈ ਚੇਤਨ ਅੱਗੇ ਹੈ ਜੜ ਕੰਗੇ ਹੈ ਬਾਹਰਲਾ ਸਰੀਰ ਘੱਗੇ ਹੈ ਅੰਦਰਲਾ ਜਿਹੜਾ ਜੁੜਿਆ ਆਇਆ ਹੁੰਦੇ ਆ ਪਰ ਅੰਗੇ ਨੂੰ ਕੰਗੇ ਦੀ ਭੁੱਖ ਪੈਦਾ ਹੋ ਗਈ ਪਿੱਛਾ ਅੰਗੇ ਨੂੰ ਮੈਨੂੰ ਪਿਆਸ ਲੱਗੀ ਹੈ ਕਹਿਣ ਲੱਗਿਆ ਮੈਨੂੰ ਭੁੱਖ ਲੱਗੀ ਹੈ ਮੈਨੂੰ ਗਰਮੀ ਲੱਗਦੀ ਹੈ ਮੈਨੂੰ ਸਰਦੀ ਲੱਗਦੀ ਹੈ ਸਰਦੀ ਲੱਗਦੀ ਹੈ ਸਰੀਰ ਨੂੰ ਮੈਨੂੰ ਸਰਦੀ ਮਹਿਸੂਸ ਹੁੰਦੀ ਹੈ ਤਾਂ ਗੱਲ ਹੋਰ ਹੈ ਮੈਨੂੰ ਪਿਆਸ ਮਹਿਸੂਸ ਹੁੰਦੀ ਹੈ ਸਰੀਰ 'ਚ ਪਾਣੀ ਘਟ ਗਿਆ ਗੱਲ ਹੋਰ ਹੈ ਮੈਨੂੰ ਪਿਆਸ ਲੱਗੀ ਹੈ ਗੱਲ ਹੋਰ ਉਹ ਤਾਂ ਫਿਰ ਚੇਤਨਾ ਨੂੰ ਲੱਗੀ ਹੈ ਪਿਆਸ ਉਹ ਤੈਨੂੰ ਤਾਂ ਪਿਆਸ ਲੱਗੀ ਹੋਈ ਨਹੀਂ ਤੈਨੂੰ ਜੇ ਭੁੱਖ ਲੱਗੂਗੀ ਨਾ ਉਹਦੀ ਲੱਗੂਗੀ ਤੈਨੂੰ ਇਹ ਤ੍ਰਿਸ਼ਨਾ ਲੱਗੀ ਸਰੀਰ ਦੀ ਲੋੜ ਨੂੰ ਤੈ ਤ੍ਰਿਸ਼ਨਾ ਬਣਾ ਲਿਆ ਇਹੀ ਭਰਮ ਹੈ ਇਹ ਤੇਰਾ ਕਾਲ ਬਣ ਗਿਆ ਕਲਪਨਾ ਬਣ ਗਈ ਕੰਖਾ ਕੰਗਾ ਕਾਲ ਭਇਆ ਜਿਹੜੀ ਪਿਆਸ ਹੈ ਭੁੱਖ ਸਰੀਰ ਦੀ ਸੀ ਨਾ ਇਹਦੀ ਆਕਾਂਖਸ਼ਾ ਜਿਹੜੀ ਇੱਛਾ ਸੀ ਇਹ ਤੇਰੀ ਕਲਪਨਾ ਬਣ ਗਈ ਇਹ ਕਾਲ ਬਣ ਗਿਆ ਕਾਲ ਦੇ ਜਾਲ 'ਚ ਫਸਣ ਦਾ ਕਾਰਨ ਗੁਣ ਕੀ ਤੇਰੀ ਹੈ ਇਸ ਮੁਕਤੀ ਦਾ ਅਰਥ ਹੈ ਹੁਰਤਾ ਦੀ ਕੋਈ ਗੱਲ ਬਣ ਗਈ ਪਰਾਂ ਜੋ ਨਿਕਲਦਾ ਹੀ ਕੁਝ ਨਹੀਂ ਕੰਖ ਇਹ ਉਹਨਾਂ ਲੋਕਾਂ ਨੂੰ ਗੱਲ ਕਹੀ ਹੋਈ ਆ ਜਿਹੜੇ ਬਹੁਤ ਆਲਮ ਸੀ ਜਿਨ੍ਹਾਂ ਨੇ ਸਾਰੇ ਗ੍ਰੰਥ ਪੜ੍ਹੇ ਸੀ ਸਾਡੇ ਵਾਸਤੇ ਨਹੀਂ ਰਚੀ ਬਾਣੀ ਚਰਚਾ ਤਾਂ ਹੋਣਾ ਨਾਲ ਹੈ ਚਰਚਾ ਤਾਂ ਪੰਡਤ ਨਾਲ ਹੈ ਜਿਹਦੇ ਨਾਲ ਚਰਚਾ ਹੋ ਰਹੀ ਹੈ ਵਕੀਲ ਵਕਾਲਤ ਕਰਦੇ ਬਹਿਸ ਕਰਦੇ ਨੇ ਸਾਡੇ ਕਰਕੇ ਕਰਦੇ ਨੇ ਪਬਲਿਕ ਕਰਕੇ ਜੱਜ ਨੂੰ ਸੁਣਾਉਂਦੇ ਨੇ ਜਾਂ ਵਕੀਲ ਵਕੀਲ ਨੂੰ ਸੁਣਾਉਂਦਾ ਉਸ ਲੈਵਲ ਤੇ ਗੱਲ ਹੋਈ ਹੋਈ ਹੈ ਸਾਡੇ ਖਾਤਰ ਉਪਦੇਸ਼ ਕੋਈ ਨਹੀਂ ਜਿਹਨੇ ਸਮਝਣਾ ਸਮਝ ਲਓ ਇਸ ਪੰਥੀ ਕਿਸੇ ਚ ਵੀ ਜਿਹੜਾ ਸਾਡੇ ਖਾਤਰ ਆ ਉਹ ਹੋਰ ਤਰ੍ਹਾਂ ਦਾ ਉਪਦੇਸ਼ ਆ ਪਬਲਿਕ ਖਾਤਰ ਉਹ ਵੀ ਹੈਗਾ ਇਹ ਤਾਂ ਦੱਸਿਆ ਵੀ ਇਹ ਕਾਲਵਸ ਕਿਉਂ ਹੋ ਗਿਆ ਜੀਵ ਕਾਲਵਸ ਕਿਉਂ ਹੋ ਗਿਆ ਜਨਮ ਲੈ ਕੇ ਕਾਲਵਸ ਤਾਂ ਹੋ ਗਿਆ ਇਹਨੇ ਮਨ ਦੀ ਜਿਹੜੀ ਤ੍ਰਿਸ਼ਨਾ ਸੀ ਉਹਨੂੰ ਆਪਣੀ ਤ੍ਰਿਸ਼ਨਾ ਬਣਾ ਲਿਆ ਮਨ ਦੀ ਪਿਆਸ ਸੀ ਜਿਹੜੀ ਮਨ ਨੂੰ ਪਾਣੀ ਦੀ ਘਾਟ ਸੀ ਜਿਹੜੀ ਪਈ ਆ ਰਾਸ਼ਨ ਦੀ ਘਾਟ ਜਿਹੜੀ ਮਨ ਨੂੰ ਪੈਂਦੀ ਸੀ ਉਹਨੂੰ ਆਪਣੀ ਕ੍ਰਿਸ਼ਨਾ ਮੰਨ ਲੈ ਬੜਾ ਲਿਆ ਕਾਲਕਸ਼ਾ ਬਣਾ ਲਿਆ ਉਹਨੂੰ ਬਸ ਫਿਰ ਕੀ ਸੀ ਉਹ ਤ੍ਰਿਸ਼ਨਾ ਬਣ ਗਈ ਲਿਵ ਕੇ ਲੱਗੇ ਤ੍ਰਿਸ਼ਨਾ ਜਿੰਨਾ ਜਰ ਲੱਗੀ ਰਹੀ ਅੰਦਰ ਸਰੀਰ ਨੂੰ ਰਾਸ਼ਨ ਹੋਣਾ ਚਰਬੀ ਵੀ ਮਿਲਦਾ ਰਿਹਾ ਕਿ ਉਹਨਾਂ ਕੀ ਨਾ ਦਿੱਤਾ ਹੁਣ ਕਿਉਂ ਨਹੀਂ ਦਊਗਾ ਭਰੋਸਾ ਟੁੱਟ ਗਿਆ ਭਰੋਸਾ ਟੁੱਟ ਗਿਆ ਜੇ ਇਹ ਵੀ ਦੇਖ ਲੈਂਦਾ ਉੱਥੇ ਕੌਣ ਦਿੰਦਾ ਸੀ ਹੁਣ ਵੀ ਜੇ ਉਹ ਜਾਈ ਹੋ ਜਵੇ ਜਾਇ ਅੰਦਰ ਸੀ ਤਾਂ ਇਹਨੂੰ ਫੇਰ ਮਿਲੀ ਜਾਣਾ ਔਰ ਇਦੋਂ ਇਹ ਵੱਧ ਇਹਨੂੰ ਜੇ ਖਾਊਗਾ ਉਹ ਰੋਗ ਹੈ ਭੋਗਕ ਤਾਂ ਰੋਗਮ ਰੋ ਰੋ ਪੇਟ 'ਚ ਕਾਤੇ ਨਹੀਂ ਲੱਗਿਆ ਉਹ ਗੱਲ ਆ ਹੈ ਜੇ ਮਾਂ ਕੁਝ ਹੋਰ ਚੀਜ਼ ਖਾ ਜਵੇ ਵੱਧ ਘੱਟ ਉਹਦਾ ਰੋਗ ਬਣ ਜਾਂਦਾ ਉਹ ਜੇ ਕੁਝ ਐਸੀ ਚੀਜ਼ ਖਾ ਜਵੇ ਜਾਂ ਉਹਨੂੰ ਖਾਣ ਨੂੰ ਨਾ ਮਿਲੇ ਜਾਂ ਕੋਈ ਚੀਜ਼ ਘਾਟ ਹੋਵੇ ਉਹ ਗੱਲ ਅਲੱਗ ਹੈ ਭੁੱਖ ਤਾਂ ਉੱਥੇ ਪੂਰੀ ਹੁੰਦੀ ਰਹੀ ਸੀ ਚਾਹੇ ਉਹਨੂੰ ਘੱਟ ਮਿਲਦਾ ਸੀ ਉਹਦੇ ਸ਼ਰੀਰ ਤੋਂ ਘੱਟ ਜੋ ਹੀ ਘੱਟੇ ਨੂੰ ਉਤਾਰਿਆ ਉੱਥੇ ਭੁੱਖਾ ਨਹੀਂ ਰਿਹਾ ਸ਼ਰੀਰ ਦਾ ਆਕਾਰ ਬੜਾ ਛੋਟਾ ਬਣ ਗਿਆ ਹੈਲਦੀ ਨਹੀਂ ਬਣਿਆ ਹੁਣ ਜੇ ਪਰ ਬਹੁਤ ਅਮੀਰ ਆਦਮੀ ਤੇ ਛੋਟਾ ਜਿਹਾ ਕੱਦ ਹੋਵੇ ਕੀ ਖਾ ਕਿੰਨਾ ਖਾ ਲੂਗਾ ਉਹਦੇ ਕੋ ਜਿਹੜਾ ਸ਼ਰੀਰ ਹੈ ਉਹਦੇ ਕੋ ਖਾਣ ਨੂੰ ਕਿੰਨਾ ਕੁਝ ਹੈ ਜਾਇਦਾਦ ਕਿੰਨੀ ਹੈ ਪ੍ਰਾਪਰਟੀ ਕਿੰਨੀ ਹੈ ਅਲੱਗ ਗੱਲ ਹੈ ਉਹਨੇ ਖਾਣਾ ਕਿੰਨਾ ਨੂੰ ਲੋੜ ਕਿੰਨੀ ਹੈ ਅਲੱਗ ਗੱਲ ਹੈ ਉਹ ਅਲੱਗ ਗੱਲ ਹੈ ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਦਾ ਹੈ ਚਾਰ ਆਦਮੀ ਦਫ਼ਤਰ ਵਾਲੇ ਦੇ ਚਾਰ ਆਦਮੀ ਜਿਹੜੀਆਂ ਰੋਟੀਆਂ ਖਾ ਜਾਂਦਾ ਗੱਲਾਂ ਕੱਲਾ ਉਹ ਕੱਬ ਜ਼ਿਆਦਾ ਕਰਦਾ ਲੇਬਰ ਨੇ ਖਾਣੀ ਜਦੋਂ ਜਿੱਡੀ ਗੱਡੀ ਚੱਲੂਗੀ ਉਹਨਾਂ ਪੈਟਰੋਲ ਪੀਊਗੀ ਜੇ ਖੜੀ ਰਹੂਗੀ ਉਹਨਾਂ ਥੋੜੀ ਪੀਣਾ ਜਿਹੜਾ ਘੱਟ ਚਲਾਵਾਂਗੇ ਉਹਨੂੰ ਘੱਟ ਖਰਚਾ ਅਸਲ ਦੇ ਵਿੱਚ ਭਰੋਸਾ ਨਹੀਂ ਰਿਹਾ ਹੁਣ ਸਾਨੂੰ ਲਿਵ ਕੇ ਲੱਗੇ ਤ੍ਰਿਸ਼ਨਾ ਵਾਇਆ ਅਮਰ ਵਰਤਾਇਆ ਵਾਇਆ ਦਾ ਜਿਹੜਾ ਸੀ ਅਸਰ ਹੁਕਮ ਉਮਰ ਹੁਕਮ ਨੂੰ ਕਹਿੰਦੇ ਅਸਲ ਜਿਹੜੀ ਇੱਛਾ ਸੀ ਨਾ ਸਰੀਰ ਦੀ ਉਹ ਮਨ ਦੇ ਵਿੱਚ ਹੀ ਉਹਦਾ ਲੱਗਿਆ ਹੈ ਮੀਟਰ ਜਿਵੇਂ ਸਾਡੇ ਡੈਸ਼ਬੋਰਡ ਤੇ ਮੀਟਰ ਲੱਗੇ ਰਿਪੋਰਟ ਬੋਰਡ ਤੇ ਕਰਦੇ ਦੇ ਦੇਖਣਾ ਤਾਂ ਡਰਾਈਵਰ ਨੇ ਜੜ ਨਹੀਂ ਬੋਲਣਾ ਵੀ ਤੇਲ ਘਟ ਗਿਆ ਮੀਟਰ ਨੇ ਬੋਲਣਾ ਡਰਾਈਵਰ ਨੇ ਦੇਖਣਾ ਜੇ ਦੇਖ ਲੂਗਾ ਤਾਂ ਠੀਕ ਹੈ ਜੇ ਨਾ ਦੇਖਿਆ ਫਿਰ ਫਿਰ ਕੰਮ ਹੋ ਜਾਊਗਾ ਤੇਲ ਘਟ ਗਿਆ ਫਿਰ ਉਹਦਾ ਅਸਰ ਹੋ ਜਾਊਗਾ ਇਵੇਂ ਸਰੀਰ ਤੇ ਜਿਹੜੇ ਭੁੱਖਾ ਰੱਖਦੇ ਸੀ ਉਹ ਜਨਮ ਦੇ ਸ਼ੀਰ ਤੇ ਅਸਰ ਹੋ ਜਾਂਦਾ ਸੀ ਕਿਸੇ ਦੀ ਰਗਾ ਚਲੀ ਗਈ ਕਿਸੇ ਦਾ ਕੁਝ ਹੋ ਗਿਆ ਕਿਸੇ ਦਾ ਕੁਝ ਹੋ ਗਿਆ ਇਹ ਜਿਵੇਂ ਅਸੀਂ ਗੱਡੀਆਂ ਦਾ ਜਿਹੜਾ ਦਾ ਧੱਕੇ ਨਹੀਂ ਕਰ ਸਕਦੇ ਧੱਕਾ ਕਰਨਾ ਸੀ ਕਹਿੰਦੇ ਮੂਰਖਤਾ ਸਰੀਰ ਨੂੰ ਧੱਕਾ ਕਰਨਾ ਵੀ ਮੂਰਖਤਾ ਹੈ ਖੁਰਾਕ ਤੁਸੀਂ ਸਸਤੀ ਖਾ ਸਕਦੇ ਹੋ ਬੇਗੀ ਨਾ ਖਾਓ ਖੁਰਾਕ ਤਾਂ ਤੇੜੀ ਪਊਗੀ ਗੱਲ ਸੀ ਇਹ ਕਿ ਜਿਹੜਾ ਰੀਸ ਹੈ ਸਾਡੇ ਚ ਰੀਸ ਉੱਤੇ ਜਾਂਦੇ ਆ ਤੁਸੀਂ ਥੱਲੇ ਨੂੰ ਜਾਓ ਉਹਦੀ ਵਜ੍ਹਾ ਅੱਖਾਂ ਉੱਤੇ ਰਾਤੀ ਜੇ ਗੱਟਿਆਂ ਚ ਅੱਖਾਂ ਹੁੰਦੀਆਂ ਠੀਕ ਰਹਿੰਦੇ ਥੱਲੇ ਜਾਵੇ ਅੱਖਾਂ ਸਭ ਤੋਂ ਉੱਚੀ ਜਗ੍ਹਾ ਰਾਤੀ ਲਾਈਆਂ ਤਾਂ ਤਾਂ ਜੇ ਵੀ ਦੂਰ ਦੇਖ ਲਵੇ ਜੇ ਗੱਟਿਆਂ ਜਲਦੀ ਟੋਏ ਜੇ ਡਿੱਗਦੇ ਬਾਅਦ ਪਤਾ ਲੱਗਿਆ ਕਰਦਾ ਨਾਲ ਜੇ ਗਾਰੇ 'ਚ ਵੜਨਾ ਪਹਿਲਾਂ ਅੱਖਾਂ ਦੇ ਗਾਰੇ ਪੈ ਜਾਣਾ ਜਰਾਬਾਂ ਪਾ ਸਕਦਾ ਸੀ ਫਿਰ ਇਹਦੇ ਫਾਇਦੇ ਲਾਈ ਲਾਈਆਂ ਸੀ ਪਰ ਜਿਹੜੀ ਕੋਈ ਫਾਇਦੇ ਖਾਤਰ ਚੀਜ਼ ਹੁੰਦੀ ਉਹਦਾ ਦੁੱਖ ਵੀ ਹੋ ਜਾਂਦਾ ਉੱਤੇ ਅੱਖਾਂ ਦਾ ਦੁੱਖ ਵੀ ਹੋ ਗਿਆ ਲਾਈਆਂ ਤਾਂ ਠੀਕ ਸੀ ਉੱਤੇ ਉੱਤੇ ਹੀ ਚਾਹੀਦੀ ਸੀ ਪਰ ਝਾਕਣ ਵੀ ਉੱਤੇ ਨੂੰ ਲੱਗਿਆ ਥੱਲੇ ਨੂੰ ਨਹੀਂ ਝਾਕਦਾ ਆਪ ਤੇ ਉੱਚਿਆਂ ਵੱਲ ਨੂੰ ਝਾਕਦਾ ਉਹਨਾਂ ਦੀ ਰੇਸ ਕਰਦਾ ਦੀਵਿਆਂ ਨੂੰ ਨਹੀਂ ਦੇਖਦਾ ਜੇ ਦੀਵੇ ਨੂੰ ਦੇਖੇ ਤਾਂ ਗੁਜ਼ਾਰਾ ਹੋ ਜਾਂਦਾ ਵਧੀਆ ਵੀ ਉਹਨਾਂ ਨੂੰ ਵੀ ਦੇਖ ਜਿਹਨਾਂ ਨੂੰ ਕੱਪੜੇ ਵੀ ਨਹੀਂ ਮਿਲਦੇ ਤੇਰੇ ਕੋਲ ਤਾਂ ਕਈ ਸੂਟ ਪਏ ਨੇ ਉੱਚੇ ਨੂੰ ਦੇਖਦਾ ਵੀ ਮੇਰੇ ਕੋਲ ਥੋੜੇ ਨੇ ਤੇ ਕੋਈ ਜ਼ਿਆਦਾ ਨੇ ਵੀ ਰੱਬ ਨੇ ਮੇਰੇ ਨਾਲ ਬੇਸਾਫੀ ਕੀਤੀ ਹੈ ਫਿਰ ਤਾਂ ਬੇਇੱਜ਼ਤੀ ਦਿਖੂ ਹੈ ਉੱਚਿਆਂ ਨੂੰ ਦੇਖੋਗੇ ਤੁਹਾਡੇ ਨਾਲ ਬੇਸਾਫੀ ਹੈ ਨੀਵੇਂ ਨੂੰ ਦੇਖਾਂਗੇ ਤਾਂ ਤੁਹਾਡੇ ਨਾਲ ਕੋਈ ਬੇਇਨਸਾਫੀ ਨਹੀਂ ਇਤਰੇ ਜਨਾ ਤਾਂ ਬਣਦੀ ਉੱਪਰ ਨੂੰ ਜਾਂਦੇ ਆਪ ਤੇ ਉੱਤੇ ਨੂੰ ਜਾਂਦੇ ਹਮੇਸ਼ਾ ਟਾਰਗੇਟ ਉੱਤੇ ਨੂੰ ਰਹਿੰਦਾ ਰੱਬ ਵੀ ਉੱਤੇ ਨੂੰ ਹੁੰਦਾ ਹੈ ਗੁਰਬਾਣੀ ਕੀ ਕਹਿੰਦੀ ਹੈ ਹਰ ਹਲਕੀ ਚੀਜ਼ ਉੱਤੇ ਨੂੰ ਜਾਂਦੀ ਹੈ ਆਕਸੀਜਨ ਗੈਸ ਭਾਰੀ ਆ ਤਾਂ ਥੱਲੇ ਰਹਿੰਦੀ ਹੈ ਜੇ ਹਲਕੀ ਹੁੰਦੀ ਸਾਰੇ ਮਰ ਜਾਂਦੇ ਧੂਆਂ ਨਿਕਲਦਾ ਉੱਤੇ ਨੂੰ ਜਾਂਦਾ ਜੇ ਤੂੰ ਆ ਥੱਲੇ ਰਹਿ ਜਾ ਸਾਰੇ ਮਰ ਜੀ ਸਾਰਾ ਔਖਾ ਹੋ ਜੂ ਹਰ ਹਲਕੀ ਚੀਜ਼ ਉੱਤੇ ਨੂੰ ਜਾਂਦੀ ਹੈ ਹਲਕੀ ਬੁੱਧੀ ਵੀ ਉੱਤੇ ਨੂੰ ਜਾਂਦੀ ਹੈ ਹਲਕੀ ਸੋਚ ਵੀ ਉੱਤੇ ਨੂੰ ਜਾਂਦੀ ਹੈ ਇਹ ਹਲਕੀ ਸੋਚ ਹੈ ਉੱਧਰ ਨੂੰ ਜਾਣਾ ਨਿਵੇਂ ਸੋ ਗੌਰਵ ਹੈ ਕਹਿੰਦਾ ਨਿਵੇਂ ਸੋ ਗੌਰਵ ਹੋਏ ਆਪਣੇ ਅੰਦਰ ਨੂੰ ਝਾਕਣਾ ਥੱਲੇ ਨੂੰ ਝਾਕਣਾ ਤਕੜੀ ਸੋਚ ਹੈ ਜਿਹੜੇ ਥੱਲੇ ਨੂੰ ਝਾਕੇ ਨੇ ਰਾਜੇ ਮਹਾਰਾਜ ਉਹਨਾਂ ਦੇ ਪੈਰੀ ਪੈ ਗਿਆ ਮੈਂ ਕਿਰਪਾਨ ਨਾਲ ਸਿਰ ਨਹੀਂ ਵਾ ਕਰਦੇ ਆਪਰੜੇ ਕਿਰਪਾਨ ਨਾਲ ਸਿਰ ਨਹੀਂ ਵਾ ਕਰਦੇ ਮਤਲਬ ਆ ਇਹਦਾ ਜਿੰਨਾ ਉਧਰ ਨੂੰ ਝਾਕੋਗੇ ਉਹਦੀ ਸੋਚ ਹਲਕੀ ਹੈ ਜਿਹਦੀ ਅਖ ਰਾਸ਼ਟਰਪਤੀ ਦੀ ਕੁਰਸੀ ਤੇ ਉਹਦੀ ਸੋਚ ਹਲਕੀ ਹੈ ਹਜ਼ਾਰਾਂ ਝੂਠ ਬੋਲਣੇ ਪੈਣਗੇ ਕਪਟ ਕਰਨੇ ਪੈਣਗੇ ਫਿਰ ਵੀ ਪਤਾ ਨਹੀਂ ਕੁਰਸੀ ਮਿਲੂ ਪਤਾ ਨਹੀਂ ਨਾ ਮਿਲੂ ਜਿੱਦਣ ਉਹਨਾਂ ਦੀ ਸੋਚ ਨੂੰ ਤੁਸੀਂ ਘਟਿਆ ਮੰਨ ਲਿਆ ਉਦੋਂ ਸੈਟੀਸਫਾਈ ਹੋ ਕੇ ਜਾਓਗੇ ਉਦੋਂ ਮਾਰੀ ਦੌੜ ਚ ਟਿਕੜੋਗੇ ਜਿੰਨਾ ਚਿਰ ਇਹ ਚੀਜ਼ ਨਹੀਂ ਸਮਝ ਚਾਉਂਦੀ ਉਹਨਾਂ ਜਦ ਦੌੜ ਉਤਲੀ ਜਲਦੀ ਰਹੂਗੀ ਹਟ ਨਹੀਂ ਸਕਦੀ ਹਰ ਹਲਕੀ ਚੀਜ਼ ਉੱਤਰ ਨੂੰ ਜਲਦੀ ਛੋਟੇ ਪਤੰਗੇ ਹਵਾ 'ਚ ਪਹਿਲਾਂ ਉੱਡਦੇ ਨੇ ਉੱਤੇ ਡਸਟ ਪਾਰਟੀਕਲ ਛੋਟੇ ਛੋਟੇ ਉੱਤੇ ਉੱਡਦੇ ਫਿਰਦੇ ਨੇ ਹਲਕੇ ਨੇ ਉੱਤੇ ਨੂੰ ਜਾਣਾ ਉੱਤੇ ਨੂੰ ਜਾਣ ਦਾ ਸੋਚਣਾ ਹਲਕਾ ਪੜ ਸਾਖਤ ਦਾ ਕੁਬੇ ਕਿ ਸਾਖਤਾ ਦਾ ਕੰਮ ਹੰਕਾਰੀਆਂ ਦਾ ਕੰਮ ਗੁਰੂਆਂ ਦਾ ਕੰਮ ਨਹੀਂ ਹੈ ਗੁਰੂਆਂ ਦਾ ਕੰਮ ਕੀ ਹੈ ਨਵੇਂ ਸਗੋਰਾ ਐਨਾ ਨਹੀਂ ਮਾ ਹੋ ਜਵੇ ਕਿ ਦਾਸ ਬਣ ਜਵੇ ਉਸੇ ਚੱਕ ਕੇ ਨਾਨਕ ਨੂੰ ਗੁਰੂ ਬਣਾਤਾ ਟੰਗਤਾ ਉੱਤੇ ਉਹ ਕਹਿੜੇ ਰਾਮ ਬਣਾਇਓ ਸਾਨੂੰ ਜੋ ਮੋ ਕੋ ਪਰਮੇਸ਼ਰ ਉਚਰਾ ਤੇ ਸਭ ਨਰਕ ਡੁੱਬੇ ਪੜਾ ਉਹ ਨਾਨਕ ਨਾਲ ਖੜਨਾ ਚਾਹੁੰਦੇ ਨੇ ਉਹ ਛੱਡੇ ਤੇ ਸਾਡਾ ਛੱਡਾ ਉੱਚਾ ਹੰਕਾਰ ਆਪਣੇ ਅੰਦਰ ਹੈ ਆਪਣਾ ਹੰਕਾਰ ਦਾ ਇਹ ਕੰਮ ਕਰਾਉਂਦਾ ਉਹਨਾਂ ਦਾ ਨਿਸ਼ਾਨ ਸਾਹਿਬ 100 ਇੱਕ ਫੁੱਟ ਹੈ ਅਸੀਂ ਇੱਕ ਫੁੱਟ ਕਰਦੇ ਚਾਹੇ ਟੁੱਟ ਕੇ ਬਗਾਲ ਢਾਲਵੇ ਨਾਲ ਦੇ ਆਦਮੀ ਮਾਰ ਦੇਵੇ ਕੱਲ ਨੂੰ 300 ਸਾਲਾਂ ਚ ਸਾਹ ਫੁੱਟ ਉੱਚਾ ਬਣਾਉਣਾ ਸੀ ਉਹ ਖੱਡਾ ਕਾਦੀ ਸੋਚੀ ਹੈ ਮਹਾ ਨੀਚਾਂ ਲਈ ਸੋਚ ਹੈ ਮਹਾ ਨੀਚਾਂ ਲਈ ਅੰਦਰੋਂ ਸਿੱਖੀ ਤੁਹਾਡੇ ਹੈ ਜੀ ਖੱਡਾ 300 ਦਾ ਬਣਾ ਕੇ ਤੁਸੀਂ ਉੱਚੇ ਹੋ ਜਾਓਗੇ ਇਹ ਤਾਂ ਮਹਾ ਨੀਚ ਨੇ ਸਾਰੇ ਤੁਸੀਂ ਉੱਥੇ ਇੰਨਾ ਖਰਚਾ ਕਰੋਗੇ ਉਹਦਾ ਲੰਗਰੇ ਚਲਾਓ ਜਿਹੜੇ ਭੁੱਖੇ ਮਰਦੇ ਨੇ ਜਿੱਥੇ ਜਿੱਥੇ ਕਾਲ ਪਏ ਹੋਏ ਨੇ ਜਿੱਥੇ ਇਲਾਜ ਕਰੀਏ ਲੋਕ ਮਰ ਜਾਂਦੇ ਨੇ ਉਹਨਾਂ ਨੂੰ ਦੇ ਪੈਸੇ ਹਜੂਰ ਸਾਹਿਬ ਗਰੀਬਾਂ ਨੂੰ ਲੰਗਰ ਚ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹੁੰਦੇ ਤੇ ਰੋਟੀ ਨਹੀਂ ਦਿੰਦੇ ਤਾਂ ਬਾਬਾ ਨਿਧਾਨ ਸਾਹਿਬ ਨੇ ਬਾਹਰ ਲੱਗਣ ਲਾਇਆ ਉਹ ਦੇ ਦਿਆ ਕਰੇ ਰੋਟੀ ਬੇੜੀਆਂ ਸੁੱਕੀਆਂ ਹੋਈਆਂ ਕਹਿੰਦੇ ਛੱਡ ਦੇਣੀਆਂ ਨੇ ਇਹਨਾਂ ਨੂੰ ਨਹੀਂ ਦੇਣੀਆਂ ਰੋਜ਼ ਆ ਜਾਂਦੇ ਤੁਹਾਡਾ ਬੇੜਾ ਕਰ ਗਿਆ ਗੁਰੂ ਕਾ ਲੰਗਰ ਹੈ ਪਈਆਂ ਨੇ ਦੇ ਦਿਓ ਬਾਬਾ ਨੇ ਧਾਰ ਸੋ ਕਹੇ ਉਹਨਾਂ ਨੇ ਲੜ ਪਏ ਤੂੰ ਕਿਉਂ ਦਿੰਦੇ ਆਉਣ ਲੰਗਰ ਅੱਡਣਾ ਹੋਰ ਬਾਹਰ ਜਾ ਹੁਣ ਘਰ ਉੱਥੇ ਵੀ ਉਹ ਗੱਲ ਨਹੀਂ ਰਹੀ ਪਰ ਫਿਰ ਵੀ ਲੰਗਰ ਤਾਂ ਤੇ ਹੈ ਕਿੰਨੀ ਸੋਚ ਪੈੜੀ ਹੈ ਗੁਰੂ ਦਾ ਲੰਗਰ ਹੈ ਸੋਚ ਸਾਡੀ ਹੈ ਉਹ ਸੋਚ ਤੇ ਟਿਕੇ ਰਹਿਣਾ ਬੜਾ ਔਖਾ ਹੈ ਗੁਰਬਾਣੀ ਦੀ ਸੋਚ ਤੇ ਟਿਕੇ ਰਹਿਣਾ ਔਖਾ ਵੀ ਕੁਝ ਨਹੀਂ ਹੈ ਹੰਕਾਰ ਨਹੀਂ ਟਿਕਦਾ ਦਿੰਦਾ ਔਖਾ ਔਖਾ ਕੁਝ ਨਹੀਂ ਹੈ ਜਦ ਆਲੇ ਦਾਲ ਨੂੰ ਝਾਕਦਾ ਨਾ ਅੰਦਰੋਂ ਬਾਹਰ ਨੂੰ ਝਾਗਦਾ ਫਿਰ ਨਹੀਂ ਟਿਕਦਾ ਜੇ ਅੰਦਰੇ ਝਾਗਦਾ ਫਿਰ ਟਿਕਿਆ ਰਹਿੰਦਾ ਇਸੇ ਕਰਕੇ ਸਾਧ ਭੋਰੇ ਚੋਂ ਸਿੱਧ ਕਰਦੇ ਵੀ ਤਾਂ ਕੋ ਬਾਹਰ ਦਿਖੇ ਨਾ ਮਨ ਵਿਚਲਿਤ ਹੋਵੇ ਜੇ ਬਾਹਰ ਦਿਖੂਗਾ ਕੁਛ ਵੀ ਫਰਾਨਾ ਸੰਤਾ ਵੀ ਉਹ ਕਾਰ ਨਹੀਂ ਫਿਰਦਾ ਤਪੜੇ ਵਰਚ ਵਰਜ ਵੀ ਉਠੂ ਵੀ ਕਾਰ ਚਾਹੀਦੀ ਹੈ ਕਈ ਕਾਰਨ ਘੋਰਿਆਂ ਦੇ ਵਿੱਚ ਬੈਠਣ ਦੇ ਸੀ ਜੱਗੇ ਹਰੇਕ ਕੋਈ ਆ ਕੇ ਕੱਢ ਨਹੀਂ ਕਰਦਾ ਬਿਲਦਾ ਨਹੀਂ ਜੇ ਕੋਈ ਆ ਕੇ ਬਹਿ ਜੂ ਆਪਣੀਆਂ ਗੱਲਾਂ ਘਰੇਲੂ ਕਰੂ ਉਹਦਾ ਮਨ ਪਰੇਸ਼ਾਨ ਹੁੰਦਾ ਉਹ ਮਿਲਦੇ ਹੀ ਨਹੀਂ ਸੀ ਕਿਸੇ ਨੂੰ ਇਸ ਨੂੰ ਵੀ ਠੱਗਾਂ ਨੇ ਦੂਆ ਬਣਾ ਲਿਆ ਤਾਂ ਜੇ ਠੱਗ ਤੇ ਇਹਦਾ ਵਿਸ਼ੂਸ ਕਰ ਲਿਆ ਉਹਨਾਂ ਨੇ ਕਾਰਨ ਕੁਝ ਹੋਰ ਬਣਾਇਆ ਸੀ ਹਰ ਚੀਜ਼ ਦਾ ਵਿਸ਼ੂਸ ਕੰਖਾ ਕੰਖਾ ਹੁੰਦਾ ਕੰਖੀ ਏਕਾ ਦਰਸ ਤਿਹਾਰੋ ਐਵੇਂ ਨਹੀਂ ਹੱਥ ਬਣਾ ਲੈ ਕੰਖੀ ਏਕਾ ਦਰਸ ਤਿਹਾਰੋ ਨਾਨਕ ਉਨ ਸਭ ਮੋਹੇ ਇਹ ਪੰਕਤੀ ਦਾ ਅਰਥ ਕੀ ਹੈ ਕਾਂਖੀ ਏਕੈ ਦਰਸ ਤਿਆਰੋ ਜਿਨ੍ਹਾਂ ਦੇ ਬਹਿਜ ਅੰਦਰ ਜਿਨ੍ਹਾਂ ਦੇ ਅੰਦਰ ਬਹਿਜ ਤੇਰੇ ਦਰਸ਼ਨ ਦੀ ਹੀ ਪਿਆਸ ਹੋਵੇ ਆਕਾਂਖਸ਼ਾ ਹੋਵੇ ਕਾਂਖੀ ਇੱਕ ਹੈ ਕੇਵਲ ਆਕਾਂਖਸ਼ਾ ਹੋਵੇ ਕੇਵਲ ਤੇਰੇ ਦਰਸ਼ਨ ਦੀ ਹੋਰ ਕੋਈ ਭੁੱਖੇ ਪਿਆਸ ਹੋਵੇ ਇੱਛਾ ਕੰਖੀ ਦਾ ਇੱਛਾ ਇੱਕ ਆਸ ਏਕਾਂਸ਼ ਦੀ ਸੰਸਾਰ ਆਕਾਂਖਿਆ ਪਿਆਸ ਨੂੰ ਕਹਿੰਦੇ ਨੇ ਉਧਰ ਤ੍ਰਿਸ਼ਨਾ ਹੈ ਉਧਰ ਆਕਾਂਖਿਆ ਕਾਂਖੀ ਏਕਾ ਦਰਸ ਤਿਆਰ ਹੋ ਇੱਕੋ ਹੀ ਤੇਰੇ ਦਰਸ਼ਨ ਦੀ ਜਿਹਨੂੰ ਦੇ ਅੰਦਰ ਪਿਆਸ ਹੋਵੇ ਪ੍ਰਭ ਦਰਸ਼ਨ ਕੀ ਪਿਆਸ ਬਨ ਲੱਗੀ ਨਾਨਕ ਉਹਨੂੰ ਸੰਗ ਬੋਹੇ ਉਧਾਰ ਉਹਨਾਂ ਦੀ ਮੈਨੂੰ ਸੰਗਤ ਦੇ ਤਾਂ ਕਿ ਮੇਰਾ ਉਧਾਰ ਹੋ ਜਵੇ ਕਾਂਖਾ ਕਾਂਖੀ ਦਾ ਮਤਲਬ ਆਕਾਂਖਸ਼ਾ ਹੁੰਦਾ ਇੱਛਾ ਹਿੰਦੀ ਦਾ ਲਫ਼ਜ਼ ਹੈ ਮੈਂ ਹਿੰਦੀ 'ਚ ਪੜਿਆ ਹੋਇਆ ਤਾਂ ਮੈਂ ਦੇ ਅਰਥ ਕਰ ਲੈ ਹਿੰਦੀ ਦਾ ਜਿਹੜਾ ਸੀ ਸਾਰੂ ਪੜਾਇਆ ਹੈ ਕਾਲਜ ਵਿੱਚ ਮੈਂ ਹਿੰਦੀ ਪੜ੍ਹੀ ਹੋਈ ਹੈ ਹਿੰਦੀ ਮੈਨੂੰ ਬੜਾ ਫਾਇਦਾ ਦੇ ਰਹੀ ਹੈ ਇਹ ਇਹ ਭਾਸ਼ਾ ਪੰਜਾਬੀ ਦੀ ਹਿੰਦੀ ਭਾਸ਼ਾ ਜ਼ਿਆਦਾ ਹੈ ਤੇ ਜਿੱਤੇ ਅਸੀਂ ਅੜਦੇ ਆ ਜਾ ਕੇ ਹਿੰਦੀ ਵਾਲੇ ਲਫ਼ਜ਼ਾਂ ਤੇ ਅੜਦੇ ਹਾਂ ਪੰਜਾਬੀ ਦਾ ਸਾਡੀ ਬੋਲੀ ਹੈ ਉਹ ਕਈ ਵਾਰ ਅਸੀਂ ਗਲਤ ਅਰਥ ਪੰਜਾਬੀ ਵਾਲੇ ਲਾ ਕੇ ਗਲਤ ਅਰਥ ਕਰ ਲੈਂਦੇ ਪਾਗ ਹੁੰਦਾ ਪਾਗ ਪਾਗ ਦਾ ਅਰਥ ਪੈਰ ਹੁੰਦਾ ਹਿੰਦੀ ਦਾ ਲਫ਼ਜ਼ ਅਸੀਂ ਉਹਦਾ ਅਰਥ ਪੱਗ ਕਰ ਲਿਆ ਅਸੀਂ ਪੱਗ ਪੰਜਾਬੀ ਚ ਬੋਲਦੇ ਆ ਇਹਨੂੰ ਇਹ ਪੱਗ ਨਹੀਂ ਹੈ ਇਹਨੂੰ ਪਗੜੀ ਕਹਿੰਦੇ ਪੱਗ ਲਫ਼ਜ਼ ਨਹੀਂ ਹੈ ਕਿਸੇ ਵੀ ਲਿਖਤ ਵਿੱਚ ਕਿਸੇ ਗ੍ਰੰਥ ਵਿੱਚ ਕਿਸੇ ਭਾਸ਼ਾ ਵਿੱਚ ਰਿਟਰਨ ਦੇ ਵਿੱਚ ਪੱਗ ਲਫ਼ਜ਼ ਨਹੀਂ ਆਇਆ ਹੋਇਆ ਕਿਤੇ ਸਾਡੀ ਪੰਜਾਬੀ ਬੋਲੀ 'ਚ ਪਿੰਡੂ ਬੋਲੀ 'ਚ ਭਾਸ਼ਾ ਦਾ ਲਫ਼ਜ਼ ਨਹੀਂ ਹੈ ਪੱਗ ਭਾਸ਼ਾ ਦਾ ਲਫ਼ਜ਼ ਪੱਗ ਹੈ ਉਹਦਾ ਅਰਥ ਪੈਰ ਪੱਗ ਪੱਗ ਤੇ ਪੈਰ ਪੈਰ ਤੇ ਜੇ ਸੁਰ ਸਿਰ ਰੁਚੀ ਰੁਚੀ ਬੰਦਾ ਪਾਗ ਪਾਗ ਲਫ਼ਜ਼ ਵਰਤਿਆ ਹੈ ਪਾਗ ਪੈਰ ਪੱਗ ਰੀ ਪੈਰ ਪਾਗ ਪੱਗ ਰੀ ਦਾ ਲਫ਼ਜ਼ ਪਗੜੀ ਬਣਾਤਾ ਪਤਗੜ ਪੰਜਾਬੀ ਬੋਲੀ ਕਰਕੇ ਅਸੀਂ ਇਹਨਾਂ ਦਾ ਅਰਥਾਂ ਤੇ ਅਨਰਥ ਕੀਤੇ ਨੇ ਹਾਂ ਖੂਬ ਤੇਰੀ ਪੱਗ ਹੀ ਤੇਰੇ ਚਰਨ ਦੇ ਜਿਹੜੇ ਖੂਬ ਨੇ ਹੋ ਹੋਰ ਖੂਬ ਕੋਈ ਚੀਜ਼ ਨਹੀਂ ਖੂਬ ਕਿਸੇ ਚੀਜ਼ ਨੂੰ ਨਹੀਂ ਹੋਇਆ ਬਾਕੀ ਦੁਨੀ ਗਵਾਨਤਾ ਸਭ ਝੂਠ ਹੈ ਖੂਬ ਖੂਬ ਖੂਬ ਖੂਬ ਤੇਰੋ ਨਾਮ ਹੈ ਨਾਮ ਝੂੜ ਝੂੜ ਝੂੜ ਝੂੜ ਦੁਨੀ ਗਵਾਨ ਇੱਕ ਪਾਸੇ ਦੁਰੀ ਹੈ ਉਹ ਝੂਠ ਹੈ ਇੱਕ ਪਾਸੇ ਨਾਮ ਹੈ ਖੂਬ ਹੈ ਤੁਸੀਂ ਪਾਗਲ ਨਾਲ ਖੂਬ ਕੇ ਮਿਲਾਤਾ ਉਹ ਤਾਂ ਮਾਇਆ ਮਾਇਆ ਨਾਲ ਖੂਬ ਦਾ ਨਹੀਂ ਲੱਗਦਾ ਅਰ ਪਰਮੇਸ਼ਰ ਦਾ ਸਿਰੇ ਨਹੀਂ ਉਹਦੇ ਪੱਗ ਹੁੰਦੀ ਹੋਈ ਨਹੀਂ ਪੱਗ ਤਾਂ ਕੱਪੜੇ ਦੀ ਹੁੰਦੀ ਹੈ ਸਰੀਰ ਉਹ ਪੱਗ ਤਾਂ ਹੋ ਜਦੋਂ ਦਾ ਸਰੀਰ ਦੀ ਪੱਗ ਕਿਵੇਂ ਪਗੜੀ ਕਿੱਥੋਂ ਆ ਗਈ ਸਾਬਤ ਹੋ ਗਿਆ ਵੀ ਵਿਦਵਾਨ ਬੁੱਧੀਹੀਨ ਹੁੰਦੇ ਨੇ ਅੱਜ ਰੋਜ਼ ਸਾਬਤ ਹੋ ਬੁੱਧਵਾਰ ਵਿਦਵਾਨ ਬੁੱਧੀ ਹੀ ਦੇ ਪਹਿਲ ਪਹਿਲ ਤਾਂ ਸਾਬਤ ਹੋ ਵਿਦਵਾਨ ਹੀ ਦੇ ਉਹ ਤੁਸੀਂ ਸੁੱਤੇ ਪਏ ਨਿਰਾਕਾਰ ਉਹਦੀ ਪੱਗ ਹੁੰਦੀ ਹੈ ਜੇ ਪੱਗ ਹੈ ਤਾਂ ਉੱਥੇ ਕਪਾਹ ਵੀ ਹੁੰਦੀ ਹੈ ਫਿਰ ਉੱਥੇ ਦੇ ਵੀ ਹੁੰਦੇ ਉੱਥੇ ਖੇਤ ਵੀ ਹੁੰਦੇ ਤੇ ਪਾਣੀ ਵੀ ਚਾਹੀਦਾ ਉੱਥੇ ਜਲਾਹੇ ਵੀ ਚਾਹੀਦੇ ਤੇ ਖੱਡੀਆਂ ਵੀ ਚਾਹੀਦੀਆਂ ਤੇ ਮਸ਼ੀਨਾਂ ਵੀ ਚਾਹੀਦੀਆਂ ਨੇ ਪੱਗਾਂ ਉਹ ਕਿੱਥੋਂ ਜਾਂ ਉੱਥੇ ਇੱਕ ਤੋਂ ਬਿਨਾਂ ਦੂਜੀ ਚੀਜ਼ ਹੀ ਨਹੀਂ ਨਿਰੰਕਾਰ ਦੇਸ਼ ਵੀ ਹੈ ਬਣਾ ਲਿਆ ਨਿਰੰਕਾਰ ਦਾ ਦੇਸ਼ ਹੈ ਜੇ ਬਣਾ ਜਾ ਜਾਏ ਕਿ ਵਿਦਵਾਨ ਬੁੱਧੀ ਹੀ ਸੀ ਨਾ ਤਾਂ ਬਣਾ ਲਿਆ ਅੜਿਆਲ ਕੇ ਬੋਲਣ ਤੇ ਦੇਖਦਾ ਸਹੀ ਐ ਐਸੀ ਕਟਾਈ ਹੋਵੇ ਨਾ ਦੀ ਇਹ ਬੋਲਣ ਤੇ ਨਾ ਤੇ ਬੋਲਤੀ ਉਸਦੇ ਜਿਹੜਾ ਦੇ ਕੋਲ ਬੋਲਣ ਨੂੰ ਵਿਚਾਰੇ ਦੁੱਧਾ ਕੀ ਹੈ ਇਹਨਾਂ ਕੋ ਹੁੰਦਾ ਕੀ ਹੈ ਬੋਲਣ ਨੂੰ ਰੀਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ ਲੱਲੀ ਕਹਿੰਦੇ ਨੇ ਛੋਟੇ ਬੱਚੇ ਨੂੰ ਲਾਲਾ ਯੂਪੀ ਦੀ ਬੋਲੀ ਹੈ ਜਿਹੜੇ ਯੂਪੀ 'ਚ ਰਹੇ ਨੂੰ ਜਾਣਦੇ ਨੇ ਇਹ ਬੁੱਧੀ ਛੋਟੀ ਹੈ ਸਾਡੀ ਵਿਦਵਾਨਾਂ ਦੀ ਪੰਡਤ ਨੂੰ ਕਹਿ ਰਹੇ ਨੇ ਪਾਪ ਕਿਉਂ ਕਮਾਉਂਦੀ ਹੈ ਰੀਰੀ ਲੱਲੀ ਪਾਪ ਕਮਾਣੇ ਇਹ ਤਾਂ ਬਹੁਤ ਜਵਾਕ ਹੈ ਜੇ ਇਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਜੇ ਜਦ ਨਾਲ ਬੋਲਣਾ ਸਕਦਾ ਨਾ ਤੋਤਲਾ ਬੋਲਦਾ ਇਹ ਤਾਂ ਤੋਤਲੀ ਬੋਲਦੀ ਹੈ ਸਿੱਧਾ ਲਫ਼ਜ਼ ਮੂੰਹ ਤੋਂ ਨਿਕਲਦਾ ਹੀ ਨਹੀਂ ਇਹਦੇ ਇਹ ਵਿਆਖਿਆ ਕਿੱਥੇ ਕਰ ਲੂ ਸੱਚ ਕਿੱਥੇ ਬੋਲ ਲੂ ਅਜੇ ਇਹ ਸੱਚ ਨੂੰ ਕਿਵੇਂ ਸਮਝਾ ਦੂ ਇਹਨੂੰ ਬੋਲਣਾ ਨਹੀਂ ਆਉਂਦਾ ਜਿਵੇਂ ਜਾਣਾ ਸਮਝਾ ਦੂ ਕੋਈ ਗੱਲ ਛੋਟਾ ਬੱਚਾ ਹੋਵੇ ਸਾਲ ਡੇਢ ਸਾਲ ਦਾ ਉਹਨੂੰ ਕਹਿ ਦਿਓ ਸੁਨੇਹਾ ਦੇ ਦੇਊਗਾ ਤੇ ਪਰਮੇਸ਼ਰ ਦਾ ਸੁਨੇਹਾ ਇਹ ਵਿਦਵਾਨ ਕਿਵੇਂ ਦੇ ਦਿੰਦੇ ਤੁਹਾਨੂੰ ਕਰਵੇ ਕਿਵੇਂ ਕਰ ਦੇਣਗੇ ਇਹ ਕਰਵੇ ਕਰਨਾ ਸੀਗਾ ਮੈਸੇਜ ਪੜ ਕੇ ਸਮਝ ਕੇ ਬੋਲਣਾ ਹੀ ਨਹੀਂ ਆਉਂਦਾ ਉਹਨਾਂ ਦੀ ਜ਼ਬਾਨ ਹੀ ਨਹੀਂ ਉਲਟਦੀ ਅਜੇ ਉਹ ਤਾਂ ਹਲੇ ਦੁਕਾਨਦਾਰ ਤਾਂ ਸਮਝ ਇਹ ਤਾਂ ਗੂੰਗੇ ਦੀ ਮਾਂ ਬੱਚੇ ਦੀ ਮਾਂ ਸਮਝ ਲੈਂਦੀ ਹੈ ਇਹ ਕੀ ਕਹਿੰਦਾ ਇਹ ਦੁਕਾਨਦਾਰ ਸਮਝ ਲੈਂਦਾ ਜਿੱਥੇ ਰੋਜ਼ ਜਾਂਦਾ ਹੋਵੇ ਵੀ ਕੀ ਬੋਲਦਾ ਬਾਰ-ਬਾਰ ਜਾਂਦਾ ਦੁਕਾਨ ਤੇ ਉਹ ਰੋਜ਼ ਦਾ ਦੁਕਾਨਦਾਰ ਵੀ ਸਮਝ ਲੈਂਦਾ ਵੀ ਇਹ ਕੀ ਮੰਗਦਾ ਜਾਂ ਫਿਰ ਉਗਲੀ ਲਾ ਕੇ ਦੱਸੇ ਆ ਜੀ ਚਾਹੀਦੀ ਜੇ ਨਾ ਸਮਝ ਆਵੇ ਕਹਿੰਦੇ ਉਗਲੀ ਲਾ ਦੇ ਤੂੰ ਕੀ ਲੈਣਾ ਉਂਗਲੀ ਦਾ ਤਾਂ ਲਾਵੇ ਜੇ ਨਾ ਕਰਦੀ ਤਾਂ ਹੋਵੇ ਉਹ ਤਾਂ ਹੈ ਨਹੀਂ ਉਂਗਲੀ ਲਾਉਣ ਵਾਲੀ ਤਾਂ ਚੀਜ਼ ਹੈ ਨਹੀਂ ਬੋਲਣਾ ਇਹਨਾਂ ਨੂੰ ਆਉਂਦਾ ਨਹੀਂ ਬਣ ਗਏ ਇਹ ਧਰਮ ਦੇ ਠੇਕੇਦਾਰ ਸਮਝਾਉਣ ਵਾਲੇ ਵਿਦਵਾਨ ਹੁਣ ਕਿਸ਼ਤੀ ਡੁੱਬਦੀ ਕਿ ਕਿਸ਼ਤੀ ਤਰਦੀ ਵੇੜੇ ਕਿਵੇਂ ਬੰਦੇ ਲਾ ਦਿੰਦੇ ਕੀ ਸਮਝਾ ਦਿੰਦੇ ਲੋਕਾਂ ਨੂੰ ਇਹ ਵਿਦਵਾਨਾਂ ਦੇ ਸਿਰ ਤੇ ਸ਼ਰਤਾਂ ਤੁਸੀਂ ਧਰਮ ਉਹ ਆ ਦੀ ਲੱਲੀ ਨੇ ਉਹ ਇਹਨਾਂ ਨੂੰ ਕਿਹਾ ਹੋਇਆ ਦੀ ਲੱਲੀ ਪਾਪ ਕਮਾਣੇ ਪਾਪ ਕਮਾਉਣੇ ਪਾਪ ਕਮਾਉਣੇ ਹੈ ਮਰਜ਼ੀ ਦੇ ਮਾਲਕ ਨੇ ਉਹ ਬੰਦੀ ਮਰਜ਼ੀ ਇਹਨਾਂ ਜੋ ਖਤਮ ਨਹੀਂ ਹੋਈ ਹੁਕਮ ਦਾ ਵਿਰੋਧ ਹੈ ਜੋ ਹਟਿਆ ਨਹੀਂ ਉਧਰੋਂ ਪਾਣੇ ਜੀ ਚੱਲਦੇ ਦੀ ਪਾਣੇ ਤਾਂ ਪੂਰੀ ਬੁੱਧ ਚੱਲਦੀ ਹੈ ਪੂਰੀ ਬੁੱਧ ਜਦ ਹੋ ਜਾਂਦੀ ਹੈ ਤਾਂ ਪਾਣਾ ਮਿੱਠਾ ਲੱਗਦਾ ਪਹਿਲਾਂ ਪਾਣਾ ਨਹੀਂ ਮਿੱਠਾ ਲੱਗਦਾ ਅਸੀਂ ਕਹਿ ਦਿਆਂ ਭਾਣਾ ਮਿੱਠਾ ਭਾਣਾ ਮਿੱਠਾ ਮੰਨੋ ਜਿਉਂ-ਜਿਉਂ ਮੰਨਦੀ ਹੈ ਬੁੱਧ ਤਿਉਂ-ਤਿਉਂ ਪੂਰੀ ਹੁੰਦੀ ਹੈ ਸੁਣ ਕੇ ਨਹੀਂ ਬੁੱਧ ਪੂਰੀ ਹੁੰਦੀ ਬੁੱਧ ਕੇ ਪੂਰੀ ਹੁੰਦੀ ਜੜਾਂ 'ਚ ਜਿੰਨਾ ਮਰਜੀ ਪਾਣੀ ਖੜਾ ਰਹੇ ਪੌਦੇ ਤੇ ਨਹੀਂ ਵੀ ਜ਼ਿਆਦਾ ਪਾਣੀ ਜੇ ਹੁਣੇ ਅੰਬ ਲੱਗੇ ਹੋਣਗੇ ਅੱਜ ਸਾਲ 'ਚ ਬੁਲਾ ਪਾਣੀ ਜਿੰਨਾ ਨੇ 10 ਸਾਲ 'ਚ ਪੀਣਾ ਨਾ ਇਕੱਠਾ ਪਾਣੀ ਖੜਾ ਕਰ ਜੜਾਂ ਜਣਾਂ ਸਮਾਂ ਸੁੱਕ ਜੂ ਉਹ ਇਸ ਕਰਕੇ ਜਿਹੜੇ ਜ਼ਿਆਦਾ ਪਾਠ ਕਰਦੇ ਨੇ ਨਾ ਪੇਸ਼ੇਵਰ ਹੋ ਗਏ ਉਹਨਾਂ ਦੇ ਤਾਂ ਪੱਤੇ ਸੁੱਕ ਗਏ ਸਮਾਂ ਪੱਤੇ ਝੜ ਗਏ ਸੁੱਕ ਕੇ ਕਈ ਤਾਂ ਪੇੜੇ ਸੁੱਕ ਗਏ ਕਈ ਮਾੜੇ ਮੋਟੇ ਪੇੜਾਂ ਜਾਣੇ ਜੇ ਪਾਣੀ ਨਿਕਲ ਜਵੇ ਤਾਂ ਸ਼ਾਇਦ ਫੇਰ ਫੁੱਟੇ ਹੋਣ ਨਹੀਂ ਗਏ ਲਈ ਵਿੱਚ ਖੜੇ ਪੇੜ ਸੁੱਕ ਜਾਂਦੇ ਹੁੰਦੇ ਸੀ ਇਹ ਗੁਰਦਾਰਿਆਂ ਦੇ ਵਿੱਚ ਜਿੱਥੇ ਜ਼ਿਆਦਾ ਪਾਣੀ ਆ ਨਾ ਮਾਇਆ ਦਾ ਸਭ ਸੁੱਕ ਜਾਣਗੇ ਕਈਆਂ ਦੇ ਸੁੱਕ ਰਹੇ ਨੇ ਕਈਆਂ ਦੇ ਪੱਤੇ ਝੜ ਚੁੱਕੇ ਨੇ ਕਈ ਬਿਲਕੁਲ ਹੀ ਸੁੱਕੇ ਨੇ ਐ ਜੀ ਹਾਲਤ ਹੈ ਔਰ ਅਵਗੁਣ ਗੁਣ ਵਿਸਰਿਆ ਪੜ ਅਵਗੁਣ ਅਵਗੁਣ ਪੜ ਲੈ ਇੱਥੇ ਆ ਕੇ ਅਵਗੁਣ ਪੜੇ ਨੇ ਅਸੀਂ ਆ ਜਿਹੜੇ ਅਵਗੁਣ ਪੜੇ ਨੇ ਇਹਨੂੰ ਅਨਪੜਿਆ ਕਰਦੇ ਰੀਰੀ ਲਲੀ ਨੇ ਵਿਦਵਾਨਾਂ ਨੇ ਔਗਣ ਪੜੇ ਹੋਏ ਨੇ ਆ ਮੇਰਾ ਪਿਓ ਆ ਮੇਰੀ ਬਤਾਹੀ ਵਿਦਵਾਨ ਪੈਂਦੇ ਨੇ ਭਾਜਪਾ ਜੇ ਇਤਿਹਾਸ ਬਿਨਾ ਮਰ ਜਾਓਗੇ ਇਤਿਹਾਸ ਨਾ ਕੌਮਾਂ ਇਤਿਹਾਸ ਤੇ ਬਿਨਾ ਕੌਮਾਂ ਨਹੀਂ ਰਹਿੰਦੀ ਇਹਨਾਂ ਨੇ ਕੌਮਾਂ ਰੱਖਣੀਆਂ ਨੇ ਕੌਮਾਂ ਝਗੜੇ ਦੀ ਜੜ ਨੇ ਸੰਸਾਰ 'ਚ ਸੰਸਾਰ ਦੇ ਵਿੱਚ ਝਗੜਾ ਕੌਮਾਂ ਦੀ ਕੌਮਾਂ ਝਗੜੇ ਦੀ ਜੜ ਨੇ ਜਿੰਨਾ ਜਰ ਕੌਮਾਂ ਨੇ ਝਗੜਾ ਮਿਟ ਨਹੀਂ ਸਕਦਾ ਝਗੜਾ ਕਰ ਮਿਟੂਗਾ ਇੱਕ ਪਿਤਾ ਇੱਕ ਸਕੇ ਹਮ ਕੌਮਾਂ ਇਹ ਗੱਲ ਕਿਵੇਂ ਬੰਨਣਗੀ ਸਾਰੇ ਵਿਦਵਾਨ ਝਗੜੇ ਦੀ ਜੜ ਨੇ ਜਿੰਨਾ ਜਰ ਇਹਨਾਂ ਤੇ ਡਾਂਗ ਨਹੀਂ ਫਿਰਦੀ ਇਹਨਾਂ ਦੇ ਸੌਦਾ ਨਹੀਂ ਫਿਰਦਾ ਉਹਨਾਂ ਚ ਅਮਨ ਨਹੀਂ ਹੋ ਸਕਦਾ ਸੰਸਾਰ 'ਚ ਕਦੇ ਵੀ ਕਦੇ ਅਮਨ ਨਹੀਂ ਹੋ ਸਕਦਾ ਜਿਹੜੀ ਗੱਲ ਇਹ ਕਹਿੰਦੇ ਨੇ ਇਹਨਾਂ ਨੂੰ ਪੁੱਛਿਆ ਜਾਵੇ ਸੰਗਤ ਵਿੱਚ ਵੀ ਦੱਸੋ ਆ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿਸ ਬੇਸ ਤੇ ਕਹਿ ਰਹੇ ਹੋ ਪੁੱਛਣ ਵਾਲਾ ਕੋਈ ਨਹੀਂ ਜੋ ਵਰਜੀ ਬੋਲ ਕੇ ਗੁਰਦਾਰੇ ਚਲਾ ਜਾਵੇ ਜੋ ਵਰਜੀ ਬੋਲ ਕੇ ਕੁਸਤੇ ਤੇ ਚਲਾ ਜਾਵੇ ਜੋ ਵਰਜੀ ਕਹਿੰਦੇ ਜੀ ਅਬੇ ਵਿਅਕਤੀ ਦੀ ਛੂਟ ਹੈ ਵਾਹ ਭਾਈ ਵਾਹ ਚੰਗੀ ਗੱਲ ਹੈ ਅਗਲਾਉਣ ਦੀ ਛੂਟ ਹੈ ਜੇ ਅਬੇ ਵਿਅਕਤੀ ਦੀ ਛੂਟ ਹੈ ਆਪਣੇ ਵਿਚਾਰ ਦੱਸਣ ਦੀ ਛੂਟ ਹੈ ਬੋਲਣ ਦੀ ਆਜ਼ਾਦੀ ਫਿਰ ਵਰਡ ਗਾਂਧੀ ਨੇ ਜੋ ਕੁਝ ਕਿਹਾ ਠੀਕ ਹੈ ਛੂਟ ਹੈ ਉਹਨੇ ਆਪਣੇ ਵਿਚਾਰ ਦੱਸਦੇ ਉਹ ਤਾਂ ਕੇਸ ਕਾਤੇ ਬਣਾਉਂਦੇ ਇੱਕ ਪਾਸੇ ਛੂਟ ਕਹਿੰਦੇ ਦੂਏ ਪਾਸੇ ਕੇਸ ਬਣਾਉਂਦੇ ਹੋ ਕਿਆ ਲਿਖੋ ਕਿਸੇ ਹੱਦ ਤੱਕ ਝੂਠ ਹੈ ਫਿਰ ਕਿਹੜੀ ਹੱਦ ਤੱਕ ਝੂਠ ਹੈ ਤਸਲੀਮਾਂ ਨੂੰ ਖੁਦ ਹੀ ਬੈਠਣੇ ਜੀ ਪ੍ਰੋਟੈਕਸ਼ਨ ਕਿਹੜੀ ਹੱਦ ਤੱਕ ਝੂਠ ਹੈ ਸੁਪਰੀਮ ਕੋਰਟ ਦੇ ਜਿੰਨੇ ਜੱਜ ਨੇ ਸਾਰੇ ਪਾਗਲ ਨੇ ਜਿੰਨੇ ਟੋਟਲ ਵਿਦਵਾਨ ਨੇ ਪਾਗਲ ਨੇ ਤਾਂ ਨਹੀਂ ਦੇ ਸਭ ਉਸਦੇ ਮੁਲਕ ਇਹਨਾਂ ਦੁਨੀਆ ਨਹੀਂ ਸਾਹਮਣੀ ਇਹਨਾਂ ਤੇ ਦੁਆ ਜੱਜ ਲਿਆਉਂਦੇ ਨੇ ਹੋਰ ਹੁਕਮ ਕਰ ਦਿੰਦਾ ਦੁਆ ਲਿਆਉਂਦੇ ਨੇ ਹੁਕਮ ਹੋਰ ਫਿਰ ਉੱਥੇ ਕੀ ਹੋਈ ਗੱਲ ਤਾਂ ਮਰਜ਼ੀ ਤੇ ਖੜੀ ਆ ਨਾ ਨਹੀਂ ਕਾਨੂੰਨ ਦੀਆਂ ਕਿਤਾਬਾਂ ਇੱਕ ਪਾਸੇ ਰਹਿ ਗਈ ਕਾਨੂੰਨ ਦੀਆਂ ਕਿਤਾਬਾਂ ਤਾਂ ਉਹੀ ਨੇ ਸਭ ਵਾਸਤੇ ਫੈਸਲੇ ਆਪਣੇ ਆਪਣੇ ਦਿੱਤੇ ਬਾਣੀ ਸਾਡੇ ਕੋਲ ਹੈਗੀ ਹੈ ਮਰਜ਼ੀ ਸਿੱਖਾਂ ਦੀ ਚੱਲਦੀ ਹੈ ਮਰਜ਼ੀ ਆਪਣੀ ਆਪਣੀ ਚੱਲਦੀ ਹੈ ਖੱਡਾ ਵੀ ਤਾਂ ਹੀ ਖੜਕਦਾ ਇਹਨਾਂ ਦਾ ਆਪਸ ਵਿੱਚ ਸਿੱਖਾਂ ਦਾ ਆਪਣੀ ਆਪਣੀ ਤਲਵਾਰਾਂ ਵੀ ਤਾਂ ਹੀ ਹੀ ਫਿਰਦੇ ਨੇ ਸਵਾਲ ਤਾਂ ਆਇਆ ਸਾਡੇ ਅੰਦਰ ਇਮਾਨਦਾਰੀ ਕਿੱਦੀ ਹੈ ਇਹ ਇਮਾਨਦਾਰੀ ਹੋਈ ਨਹੀਂ ਹੈ ਤਾਂ ਬੇਈਮਾਨੀ ਨੂੰ ਤਾਂ ਉਹ ਨਾਸ਼ ਕਰਨ ਦਾ ਕੰਮ ਪਰਮੇਸ਼ਰ ਦਾ ਹੈ ਉਹ ਬੇਈਮਾਨੀ ਨੂੰ ਜਦ ਵੱਧਦੀ ਹੈ ਉਹ ਨਾਸ਼ ਕਰਦਾ ਹੈ ਇੱਕ ਕਿਸੇ ਹੱਦ ਇਹਨੂੰ ਘਟਾਉਣਾ ਉਹਦੀ ਡਿਊਟੀ ਹੈ ਬਾਦ ਦੀ ਡਿਊਟੀ ਹੈ ਬੇਈਮਾਨ ਨੂੰ ਘਟਾਉਣਾ ਗਰਭ ਤੇ ਪ੍ਰਹਾਰ ਕਰਨਾ ਇਹ ਤਾਂ ਉਹਦੀ ਡਿਊਟੀ ਹੈ ਪਰਮੇਸ਼ਰ ਤੋਂ ਬਾਗੀ ਹੋ ਕੇ ਅਸੀਂ ਜੁੜਨਾ ਚਾਹੁੰਦੇ ਹਾਂ ਅਜੀਬ ਗੱਲ ਹੈ ਉਹ ਤਾਂ ਬਾਗੀ ਹੋ ਕੇ ਕਿਵੇਂ ਜੁੜ ਸਕਦੇ ਹਾਂ ਕਿਵੇਂ ਜਿੰਦਾ ਰਹਿ ਸਕਦੇ ਹਾਂ ਇਹਨਾਂ ਨੂੰ ਚਾਹੇ ਨਾ ਪਤਾ ਹੋਵੇ ਨਾ ਵਿਸ਼ਵਾਸ ਕਰ ਲੋ ਗੁਰਬਾਣੀ ਤਾਂ ਕਹਿ ਰਹੀ ਹੈ ਨਾ ਜਿਹਨੂੰ ਸਾਰੇ ਬੰਦੇ ਨੇ ਅੱਜ ਵੀ ਬਾਣੀ ਸਭ ਤੋਂ ਉੱਚੀ ਚੀਜ਼ ਹੈ ਬਾਣੀ ਜੋ ਲਿਖਿਆ ਹੈ ਸਭ ਠੀਕ ਹੈ ਤੇ ਪ੍ਰਭ ਜੂ ਤੂੰ ਮੇਰੇ ਪ੍ਰਾਣ ਆਧਾਰਾ ਉਹ ਪ੍ਰਾਣ ਦੇ ਆਧਾਰ ਆ ਜਿਹੜਾ ਹੈ ਪ੍ਰਾਣ ਦਾ ਆਧਾਰ ਹੈ ਉਹਦੇ ਨਾਲ ਟੱਕਰ ਲਾ ਕੇ ਜਿਉਂਦੇ ਰਹੋਗੇ ਤੁਸੀਂ ਟੱਕਰ ਤਾਂ ਉਹਦੇ ਨਾਲ ਲਾਈ ਹੋਈ ਜੇ ਭਲਾ ਸਾਹ ਲੈਣੇ ਬੰਦ ਕਰ ਦਵੇ ਤੇ ਕਰੋਗੇ ਤੁਸੀਂ ਆਕਸੀਜਨ ਤੁਸੀਂ ਪੈਦਾ ਕੀਤੀ ਸੀ ਪਾਣੀ ਅਸੀਂ ਪੈਦਾ ਕੀਤਾ ਇੱਥੇ ਪਾਣੀ ਉਡਾ ਕੇ ਲੈ ਜਵੇ ਤੂੰ ਕਿੰਨੇ ਦਿਨ ਜੀਵਨ ਰਹਿ ਜੂ ਇੱਥੇ ਕਿੰਨੇ ਦਿਨ ਰਹਿ ਜੀਵਨ ਜੀਵਨ ਕੁਦਰਤ ਦੇ ਨਾਲ ਟੱਕਰ ਲਾ ਕੇ ਜੀਵਨ ਦੀ ਬਚਾਇਆ ਜਾ ਸਕਦਾ ਕੁਦਰਤ ਅਨੁਸਾਰ ਚੱਲ ਕੇ ਹੀ ਜੀਵਨ ਬਚਾਇਆ ਜਾ ਸਕਦਾ ਜੇ ਜਿਉਂਦੇ ਰਹਿਣਾ ਚਾਹੁੰਦੇ ਨੇ ਲੋਕ ਤਾਂ ਪਹਾੜੇ ਦੇ ਵਿੱਚ ਰਹਿਣ ਪਹਾੜੇ ਵਿੱਚ ਰਹਿਣਾ ਸਿੱਖਣ ਪਹਾੜੇ 'ਚ ਰਹਿਣ ਦੇ ਖਾਤਰ ਆਪ ਰਹਿਣ ਦੂਜਿਆਂ ਨੂੰ ਰੱਖਣ ਆਪਣੀਆਂ ਮਰਜ਼ੀਆਂ ਛੱਡ ਦੇਣ ਮਰਜ਼ੀਆਂ ਜਿੱਥੇ ਚੱਲਣਗੀਆਂ ਮੇਰੀ ਮਰਜ਼ੀ ਦਾ ਰਾਜ ਚਾਹੀਦਾ ਹੈ ਮੇਰੀ ਮਰਜ਼ੀ ਦਾ ਉਹ ਚਾਹੀਦਾ ਹੈ ਮੇਰੀ ਮਰਜ਼ੀ ਦਾ ਉਹ ਚਾਹੀਦਾ ਹੈ ਇਹ ਨਾਸ ਇਹ ਵਰਤ ਚੀਜ਼ ਹੈ ਇਹ ਇਹਨਾਂ ਦੀ ਸਾਰਿਆਂ ਦੀ ਮੌਤ ਦਾ ਕਾਰਨ ਮਰਜ਼ੀ ਸਾਰੀਆਂ ਬਿਮਾਰੀਆਂ ਦਾ ਕਾਰਨ ਮਰਜ਼ੀ ਹੈ ਮਨ ਜੀ ਦਾ ਟਕਰਾਅ ਪਰਮੇਸ਼ਰ ਦੇ ਪਾੜੇ ਨਾਲ ਹੈ ਜਿਵੇਂ ਉਹ ਚਲਾਉਂਦਾ ਹੋਵੇ ਚਲੋ ਜੇ ਬਚੜੇ ਨਹੀਂ ਬਚਣਾ ਬਹੁਤ ਹੈ ਹੋਰ ਕੋਈ ਇਲਾਜ ਨਹੀਂ ਹੈ ਬਚਣ ਤੁਸੀਂ ਚਾਹੇ ਐਟਮ ਬੱਬਾ ਨੂੰ ਬਚਾਉਣ ਦੇ ਰਾਜ ਫੋੜਨ ਦੇ ਕਰ ਲੋ ਉਹ ਉਹ ਉਹ ਤੋਂ ਉਲਟ ਹੋਰ ਕੁਝ ਕਰ ਲੈਣਗੇ ਤੁਸੀਂ ਆ ਸਿਸਟਮ ਬਣਾ ਲੈ ਇਹ ਸਿਸਟਮ ਜਾਮ ਕਰਨ ਵਾਲੇ ਸਿਸਟਮ ਵੀ ਬਣ ਗਏ ਉਹਨੂੰ ਖੋਲਣ ਵਾਲੇ ਵੀ ਬਣ ਜਾਣਗੇ ਫਿਰ ਜਾਮ ਕੀਤੇ ਹੋਏ ਨੂੰ ਫਿਰ ਉਦੋਂ ਕਹਾ ਉਹਨੂੰ ਜਾਮ ਕਰਨ ਵਾਲੇ ਬਣ ਜਾਣਗੇ ਤਾਂ ਦੌੜ ਹੈ ਇਹਦਾ ਐਂਡ ਕੀ ਹੈ ਹਥਿਆਰਾਂ ਦੀ ਦੌੜ ਦਾ ਐਂਡ ਕੀ ਹੈ ਐਂਡ ਬਹੁਤ ਐਂਡ ਕੀ ਐਂਡ ਬਹੁਤ ਸਭ ਦੀ ਸ੍ਰਿਸ਼ਟੀ ਦਾ ਐਂਡ ਮੌਤ ਹੈ ਹੰਕਾਰ ਦਾ ਐਂਡ ਮੌਤ ਹੈ ਹੋਰ ਕੁਝ ਨਹੀਂ ਵਰਗੀ ਦਾ ਐਂਡ ਕੀ ਹੈ ਬਹੁਤ ਕਾਲ ਕੀ ਹੈ ਕਾਲ ਲਿਖਿਆ ਹੈ ਕੰਖੈ ਘੁੰਮੈ ਕਾਲ ਭਇਆ ਕੰਖੈ ਹੈ ਸਰੀਰ ਦੀ ਜਿਹੜੀ ਲੋੜ ਹੈ ਸੰਸਾਰ ਸਰੀਰ ਦੀਆਂ ਲੋੜਾਂ ਨੇ ਜੇ ਨੂੰ ਤੁਸੀਂ ਅਕਾਂਖ ਸ਼ੋਭਾ ਬਣਾ ਲਿਆ ਬਸ ਕਾਲੇ ਕਾਲ ਦੇਖੋ ਪੂਰੇ ਫਿਰ ਕਾਲ ਹੈ ਇਹ ਕਾਲ ਹੈ ਸੰਸਾਰ ਦਾ ਕਹਿੰਦਾ ਇਹਨੂੰ ਆਕਾਂਖਸ਼ਾ ਹੈ ਮਹੱਤਵ ਆਕਾਂਖੀ ਹੈ ਬੇਦੂ ਕੁਰਸੀ ਮਿਲ ਜਵੇ ਉਹ ਆਕਾਂਖੀ ਜਿਹੜਾ ਲਫ਼ਜ਼ ਵਰਤਦੇ ਨੇ ਉਹਨੂੰ ਆਕਾਂਖਿਆ ਕਿਹਾ ਹੋਇਆ ਕੀ ਬੋਲੀ ਹਿੰਦੀ ਜਾਂ ਆਕਾਂਖਸ਼ਾ ਕਹਿੰਦੇ ਨੇ ਰੀਰੀ ਲੱਲੀ ਪਾਪ ਕਮਾਣੇ ਆਕਾਂਖਸ਼ਾ ਦਾ ਮਤਲਬ ਹੈ ਪਰਸਨਲ ਇੱਛਾ ਇਕਾਂਖਸ਼ਾ ਇੱਕ ਦੀ ਜਿਹੜਾ ਇੱਕ ਹੈ ਪਰਸਨ ਉਹਦੀ ਇੱਛਾ ਨੂੰ ਇਕਾਂਖਸ਼ਾ ਇੱਕ ਦੀ ਆਸਾ ਇਕਾਂਖਸ਼ਾ ਮੇਰੀ ਇਕਾਂਖਸ਼ਾ ਕੁਝ ਹੋਰ ਹੈ ਮੇਰੀ ਇੱਛਾ ਹੋਰ ਹੈ ਥੋੜੀ ਥੋੜੀ ਇੱਛਾ ਥੋੜੀ ਇਕਾਂਖਸ਼ਾ ਇਹਨਾਂ ਦੀ ਅੱਡ ਹੈ ਇਹ ਇਕਾਂਖਸ਼ਾਵਾਂ ਦਾ ਇੱਕ ਲੜਾਈ ਹੈ ਸੰਸਾਰ ਦੀ ਲੜਾਈ ਕਾਦੀ ਹੈ ਇਹਨਾਂ ਦੀ ਲੜਾਈ ਹੈ ਇਲੈਕਸ਼ਨ ਦੇ ਵਿੱਚ ਇਹ ਕੀ ਲੜਾਈ ਹੈ ਪਾਰਟੀਆਂ ਦੀ ਕਾਦੀ ਲੜਾਈ ਹੈ ਇਹ ਲੜਾਈ ਹੈ ਐਮਐਲਏ ਬਣਦੀ ਸਰਪੰਚ ਬਣਦੀ ਵਾਰਡ ਦਾ ਮੈਂਬਰ ਬਣਦੀ ਮਿਨਿਸਟਰ ਬਣਦੀ ਪ੍ਰਾਈਮ ਮਿਨਿਸਟਰ ਬਣਦੀ ਵਿਸ਼ਵ ਦੀ ਵੱਡੀ ਪਾਵਰ ਬਣਦੀ ਕੀ ਹੈ ਸਭ ਵੱਡਾ ਵਣ ਦੀ ਲੜਾਈ ਹੈ ਕਾਂਖਸ਼ਾ ਦੀ ਲੜਾਈ ਹੈ ਜੇ ਕੋਈ ਛੋਟਾ ਬਣ ਲੱਗਦਾ ਤੇ ਲੜਾਈ ਖਤਮ ਜੇ ਤੜ ਛੋਟਾ ਬਣ ਲੱਗਿਆ ਲੜਾਈ ਖਤਮ ਪੜਨਾ ਤਾਂ ਬੁੱਲਾ ਦੋਏ ਵੱਡਾ ਵਰਲਡ ਦੀ ਲੜਾਈ ਸਿਖਾਉਂਦੇ ਨੇ ਵੱਡਾ ਵਰਲਡ ਦੀ ਸਿੱਖਿਆ ਦਿੰਦੇ ਨੇ ਸਾਡੇ ਕਾਲਜਾਂ ਸਕੂਲਾਂ 'ਚ ਵੱਡਾ ਪੜਾਇਆ ਜਾਂਦਾ ਉੱਥੇ ਇਹੀ ਪੜਾਈ ਪੜਾਈ ਜਾਂਦੀ ਹੈ ਜਾਂਦੀ ਹੈ ਤੇ ਤਾਂ ਨਾਸ ਨਹੀਂ ਪੜਾਈ ਇਹ ਨਾਸ ਹੈ ਇਹਨਾਂ ਤਾਂ ਨਾਸ ਹੁੰਦਾ ਕਾਂਗਸ਼ਾ ਵਧਾਈ ਜਾਂਦੀ ਹੈ ਉੱਥੇ ਇਹ ਅਵਿਦਿਆ ਹੈ ਤਾਂ ਹੀ ਅਵਿਦਿਆ ਕਹਿੰਦੇ ਵਿਦਿਆ ਨਹੀਂ ਹੈ ਵਿਦਿਆ ਜਿੱਥੇ ਕਾਂਗਸ਼ਾ ਤੁਹਾਡੀ ਵਧਾਈ ਜਾਂਦੀ ਹੈ ਉਹ ਵਿਦਿਆ ਕਾਲਵਸ ਕੀਤਾ ਜਾਂਦਾ ਤੁਹਾਨੂੰ ਉੱਥੇ ਬੜਾ ਵੱਡ ਦੀ ਇੱਛਾ ਪੈਦਾ ਕੀਤੀ ਹੈ ਇਹਦਾ ਮਤਲਬ ਵਿਦਿਆ ਹੰਕਾਰ ਵੱਧਦਾ ਲੋਭ ਵੱਧਦਾ ਪਤਾ ਵਿਦਿਆ ਮਾਦੋ ਅਵਿਦਿਆ ਹੈ ਤਕੀਨ ਬਵੇਕ ਦੀ ਬਲੀਦ ਬਵੇਕ ਦੀ ਇਹਨਾਂ ਦਾ ਤਾਂ ਹੀ ਵਿਵੇਕ ਦੀ ਬਲੀਨ ਹੈ ਵਿਦਵਾਨਾਂ ਦਾ ਸਾਰੇ ਦਾ ਹੀ ਇੱਥੇ ਪੰਡਤ ਦੀ ਗੱਲ ਚੱਲੂਗੀ ਹੁਣ ਵਿਦਵਾਨ ਦੀ ਹੋ ਪੰਡਤ ਕੌਣ ਸੀ ਬਾਹਮਣ ਗੁਰੂ ਹੈ ਜਗਤ ਕਾ ਭਗਤ ਤਾਂ ਫਿਰ ਘਰ ਨੇ ਨਾ ਬਾਹਮਣ ਵਿਦਵਾਨ ਹੈ ਪਰ ਜਗਤ ਦੇ ਨਾਲ ਜੁੜਿਆ ਹੋਇਆ ਹੈ ਜਗਤ ਵਿਦਵਾਨ ਦੇ ਸੱਤੇ ਖੜਾ ਹੈ ਜਗਤ ਨੂੰ ਵਿਦਵਾਨ ਚਲਾ ਰਿਹਾ ਹੈ ਮੂਰਖ ਦੇ ਹੱਥ ਸਟੇਰ ਆ ਗਿਆ ਸਾਰੇ ਹੁੰਦਾ ਜਗਤ ਦਾ ਸਟੇਰਿੰਗ ਜਗਤ ਦੇ ਜਹਾਜ਼ ਦਾ ਸਟੇਰਿੰਗ ਮੂਰਖ ਦੇ ਹੱਥ ਹੈ ਵਿਦਵਾਨ ਦੇ ਹੱਥ ਹੈ ਲਾਸ਼ ਕਿਉਂ ਨਹੀਂ ਹੋਊਗਾ ਡੁੱਬੂ ਕਿਉਂ ਨਹੀਂ ਇਹ ਸਵਾਲ ਨਹੀਂ ਪੈਦਾ ਹੁੰਦਾ ਨਾ ਡੁੱਬੇ ਰੀਰੀ ਲੱਲੀ ਪਾਪ ਕਮਾਣੇ ਪੜ ਔਗਣ ਗੁਣ ਵਿਸਰਿਆ ਆਉ ਔਗਣ ਪੜ ਲੈ ਗੁਣ ਔਗਣ ਪੜਾਇਆ ਜਾਂਦਾ ਨੇ ਗੁਣ ਵਿਸਰ ਗਏ ਕਿਹੜੇ ਗੁਣ ਵਿਸਰ ਗਏ ਨਾ ਕੋਈ ਬੈਰੀ ਨਾ ਹੈ ਵਿਸਰ ਗਿਆ ਗੁਰ ਦਿਵੇ ਸੋ ਗੌਰਾ ਹੋਏ ਵਿਸਰ ਗਿਆ ਗੁਰ ਖਬਰੇ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਕੋਈ ਵਿਸਰ ਗਿਆ ਗੁਰ ਇੱਕ ਪਿਤਾ ਇੱਕ ਕਿਸਕੇ ਹਮ ਬਾਲਕ ਵਿਸਰ ਗਿਆ ਗੁਰ ਸਾਰੇ ਗੁਣ ਵਿਸਰ ਗਏ ਦਿਲ ਪੈ ਨਹੀਂ ਰਿਹਾ ਹਰੇਕ ਤੋਂ ਪੈ ਲੱਗਦੀ ਇੱਕ ਨੂੰ ਦੂਏ ਤੋਂ ਪੈ ਲੱਗਦੀ ਕਿਸੇ ਤੋਂ ਕੋਈ ਇਤਵਾਦ ਨਹੀਂ ਕਰਨਾ ਪਾਕਿਸਤਾਨ ਹਿੰਦੁਸਤਾਨ ਦੇ ਇਤਵਾਦ ਨਹੀਂ ਕਰਨਾ ਹਿੰਦੁਸਤਾਨ ਪਾਕਿਸਤਾਨ ਦੇ ਨਹੀਂ ਇਤਵਾਦ ਕਰਦੇ ਦੁਸ਼ਮਣ ਲੱਗਦਾ ਇੱਕ ਦੂਏ ਇੱਕ ਦੂਏ ਨੂੰ ਦੁਸ਼ਮਣ ਲੱਗਦੇ ਨੇ ਇਹ ਪੜ੍ਹਾਈ 'ਚ ਸੁਖ ਹੈ ਇਹ ਸੋਖਾਲਾ ਰਸਤਾ ਹੈ ਗੋੜੀਆਂ ਖਾਦੀ ਮੈਨੂੰ ਨੀਂਦ ਨਹੀਂ ਆਉਂਦੀ ਇਹਨਾਂ ਨੇ ਪਹਿਰੇਦਾਰ ਰੱਖੇ ਹੋਏ ਨੇ ਫਿਰ ਵੀ ਖਤਰਾ ਮਾਰ ਦੇਣਗੇ ਕਿਹੜੇ ਰਾਹ ਪੈ ਗਏ ਆਈ ਰਾਹ ਹੈ ਹੋਰ ਕੋਈ ਵੀ ਰਾਹ ਸਾਹਮਣੇ ਹੈ ਸਾਡੇ ਹੋ ਰਿਹਾ ਜੋ ਕੁਝ ਹੋ ਰਿਹਾ ਇਹ ਸਿਆਣਪ ਦਾ ਰਾਹ ਹੈ ਪੜ੍ਹੇ ਲਿਖੇ ਤਾਂ ਬਹੁਤ ਨੇ ਬਹੁਤ ਕਿਤਾਬਾਂ ਨੇ 10 10000 ਕਿਤਾਬਾਂ 4 4000 ਕਿਤਾਬਾਂ ਨੇ ਕੋਲ ਕਿਹੜਾ ਰਾਹ ਹੈ ਵਿਦਵਾਨਾਂ ਵਾਲਾ ਰਾਹ ਹੈ ਸਾਰਾ ਇਹਨਾਂ ਦਾ ਪੈਦਾ ਕੀਤਾ ਹੋਇਆ ਹੈ ਇਹ ਮੂਰਖਾਂ ਦਾ ਰਾਹ ਹੈ ਜਿੱਦਾਂ ਜਦ ਭਾਇਆ ਉਹਨਾਂ ਜਦ ਭਗਤੀ ਕਿਵੇਂ ਹੋ ਜੂ ਸੰਸਾਰੀ ਭਾਇ ਹੁਕਮ ਦੀ ਦਾ ਭਾਇ ਹੈ ਨਹੀਂ ਭਾਣੇ ਦੀ ਦਾ ਭਾਇ ਹੈ ਨਹੀਂ ਪਰਮੇਸ਼ਰ ਦੀ ਦਾ ਭਾਇ ਹੈ ਉਹ ਨਹੀਂ ਕਿਸੇ ਨੂੰ ਪੈਦਾ ਹੈਗੀ ਉਹ ਜਿਹੜੇ ਆਤਮਾ ਦੀ ਕਿਸੇ ਨੂੰ ਕਿਸੇ ਦੀ ਕਿਸੇ ਨੂੰ ਕਿਸੇ ਦੀ ਪਰ ਰੱਬ ਦਾ ਜੇ ਰੱਬ ਦਾ ਡਰ ਹੋਵੇ ਤਾਂ ਇਹ ਕਹਿਣ ਵੀ ਉਹਦੇ ਹੁਕਮ ਨਾਲ ਵਾਰੇ ਨਹੀਂ ਸਕਦਾ ਕੋਈ ਫਿਰ ਕੀ ਲੋੜ ਹੈ ਰੱਖਣ ਦੀ ਭਰੋਸਾ ਹੀ ਹੈ ਨਹੀਂ ਕਰਮ ਬਹੁਤ ਚੰਗੇ ਕੀਤੇ ਨੇ ਭਰੋਸਾ ਤਾਂ ਨਹੀਂ ਹੈ ਜੋ ਮੈਂ ਕੀਆ ਉਹ ਮੈਂ ਪਾਇਆ ਸੋ ਮੈਂ ਪਾਇਆ ਜੋ ਵਿਦਵਾਨਾਂ ਨੇ ਕੀਤਾ ਉਹ ਪਾ ਰਹੇ ਨੇ ਦੋਸ ਨਤੀਜਾ ਅਬਰ ਜਲੋ ਕੁਦਰਤ ਨੇ ਕੁਝ ਨਹੀਂ ਕੀਤਾ ਇਹਨਾਂ ਦਾ ਆਪਣਾ ਹੀ ਕੀਤਾ ਹੋਇਆ ਆਪਣੇ ਜਾਲ ਚ ਆਪੇ ਫਸ ਗਈ ਦੁਨੀਆ ਦੁਨੀਆ ਦੇ ਵਿਦਵਾਨ ਦੁਨੀਆ ਦੇ ਸਿਆਣੇ ਆਪਣੇ ਜਾਲ ਚ ਆਪੇ ਫਸੇ ਇਹ ਸਾਰੇ ਸਿਆਸਤਦਾਨ ਆਪਣੇ ਤਾਣੇ ਬੜੇ ਚ ਫਸੇ ਨੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਕੋਈ ਰੌਲਾ ਨਹੀਂ ਸੰਤ ਵੀ ਬਦੇ ਨੇ ਜਿਹੜੇ ਇਹਨਾਂ ਨਾਲ ਲੱਗੇ ਹੋਏ ਨੇ ਸਾਡੇ ਬਾਣੇ 'ਚ ਉਹੀ ਸੰਤ ਬਾਦੇ ਨੇ ਜਿਹੜੇ ਇਹਨਾਂ ਦੇ ਕੋਲ ਬੈਠੇ ਨੇ ਇਹਨਾਂ ਦੀ ਸੁਣਦੇ ਨੇ ਜਿਨ੍ਹਾਂ ਨੂੰ ਸਿਆਸਤਦਾਰ ਚੰਗੇ ਲੱਗਦੇ ਨੇ ਸਿਆਸਤਦਾਰ ਦੀ ਦਿੱਤਿਆ ਨਹੀਂ ਕਰ ਸਕਦੇ ਸਿਆਸਤਦਾਰ ਦੇ ਖਿਲਾਫ ਨਹੀਂ ਬੋਲ ਸਕਦੇ ਸਿਆਸਤ ਦਾ ਉਹ ਇਹਨਾਂ ਵਰਗਾ ਹੀ ਨੇ ਚੋੜਾ ਹੀ ਬਦਲਿਆ ਹੋਇਆ ਪੈਸਾ ਹੀ ਉਹਨਾਂ ਨੂੰ ਚਾਹੀਦਾ ਪੈਸੇ ਹੀ ਉਹਨਾਂ ਨੂੰ ਚਾਹੀਦਾ Absolutely.